ਅੜਿਲ ਸਤ ਦਰਵਨਿਨ ਆਦ ਉਚਾਰਨ ਕੀਤੀ ਹੈ ਜਾ ਤਰ ਕਹਿ ਖੈ ਨਾ ਸ਼ਬਦ ਕਹੋ ਦੀਦੀ ਹੈ ਰਿਪ ਪਦ ਕੋ ਤਾਕੈ ਪੁਨੇ ਅੰਤ ਬਖਾਨੀ ਹੈ ਹੋ ਸਕਲ ਤੁਮਕ ਕੇ ਨਾਮ ਸੁਬੁੱਧ ਪਛਾਨੀ ਚਾਉ ਪਈ ਸਤ ਪ੍ਰਵਾਹ ਨਿਨੀ ਪ੍ਰਥਮ ਬਖਾਨੋ ਜਾ ਤਰ ਕਹਿ ਪਦ ਸ਼ਬਦ ਪਰਮਾਨੋ ਸਤਰ ਸ਼ਬਦ ਕਹੋ ਭੌਰ ਪਣਿਜੈ ਨਾਮ ਤੁਮਕ ਕੇ ਸਭ ਲਹਿ ਲਿਜੈ ਸਤ ਗਾਮਣੀ ਪ੍ਰਥਮ ਪਣਿਜੈ ਜਾ ਤਰ ਕਹਿ ਨਾਇਕ ਪਦ ਦਿਜੈ ਸਤਰ ਸ਼ਬਦ ਕਹੋ ਭੌਰ ਬਖਾਨੋ ਸਗਲ ਤੁਪਕ ਕੇ ਨਾਮ ਪਰਮਾਨੋ ਸਤ ਤਰੰਗ ਨਿਨੀ ਆਦ ਉਚਾਰੋ ਜਾ ਕਰ ਕੈ ਨਾਇਕ ਪਦ ਡਾਰੋ ਅੰਤ ਸਭ ਤਾਕੇ ਅਰਿ ਕਹੀਐ ਨਾਮ ਤੁਪਕ ਕੇ ਸਭ ਜੀ ਲਈਐ ਭੂਮ ਸ਼ਬਦ ਕੋ ਆਦ ਬਖਾਨੋ ਜਾ ਚਰ ਕਹਿ ਪਦ ਸ਼ਬਦ ਪਰਮਾਨੋ ਸਤਰ ਸ਼ਬਦ ਕੋ ਬਹੁ ਉਚਾਰੋ ਨਾਮ ਤੁਪਕ ਕੇ ਸਗਲ ਵਿਚਾਰੋ ਆਦ ਬਿਆਸਨ ਨਹੀਂ ਪਦ ਭਾਖੋ ਜਾ ਚਰ ਕਹਿ ਨਾਇਕ ਪਦ ਰਾਖੋ ਸਤਰ ਸ਼ਬਦ ਕੋ ਬਹੁਰ ਬਖਾਨੋ ਸਗਲ ਤੁਪਕ ਕੇ ਨਾਮ ਪਛਾਨੋ ਬਿਆ ਨਨਨੀ ਸਬਦਾਤ ਭਣਿਜੈ ਜਾ ਚਰ ਕਹਿ ਨਾਇਕ ਪਦ ਦਿਜੈ ਸਤਰ ਸ਼ਬਦ ਕੋ ਬਹੁਰ ਉਚਾਰੋ ਸਗਲ ਤੁਪਕ ਕੇ ਨਾਮ ਵਿਚਾਰੋ ਪਾਸ ਸਖਤ ਨਨੀ ਆਦ ਉਚਰੀਐ ਜਾ ਚਰ ਕਹਿ ਨਾਇਕ ਪਦ ਧਰੀਐ ਰੇਪ ਪਦ ਤਾਕੋ ਅੰਤ ਭਣਿਜੈ ਸਗਲ ਤੁਪਕ ਕੇ ਨਾਮ ਕਹਿਜੈ ਪਾਸ ਨਾਸ ਨਿਨੇ ਆਦ ਬਖਨੀਐ ਜਾ ਚਰ ਕਹਿ ਨਾਇਕ ਪਦ ਠਨੀਐ ਸਤਰ ਸ਼ਬਦ ਕੋ ਬਹੁਰ ਵਿਚਰੀਐ ਸਗਲ ਤੁਮਕ ਕੇ ਨਾਮ ਵਿਚਰੀਐ ਵਰੁਣਾਹਿਦ ਨਾਸਨਨ ਬਖਾਨਾ ਹੋ ਜਾ ਚਰ ਕਹਿ ਨਾਇਕ ਪਦ ਠਾਨਾ ਹੋ ਸਤਰ ਸ਼ਬਦ ਕੋ ਬਹੁਰ ਪਣੀਜੈ ਸਗਲ ਤੁਮਕ ਕੇ ਨਾਮ ਕਹੀਜੈ ਜਲ ਸਿਨ ਆਯੁਧ ਨਾਮ ਕਹੀ ਜਾ ਚਰ ਕਹਿ ਨਾਇਕ ਪਦ ਦੀ ਸਤਰ ਸ਼ਬਦ ਕੋ ਬਹੁਰ ਬੌਰ ਹੋ ਸਗਲ ਤੁਪਕ ਕੇ ਨਾਮ ਹੋ ਅੜਿਲ ਸਗਲ ਪਾਸ ਲੈ ਨਾਮ ਨਾਸ ਨਿਨ ਭਾਖੀਐ ਜਾ ਚਰ ਕਹਿ ਕਹਿ ਨਾਥ ਬੋਰ ਪਦ ਰਾਖਿਆ ਸਤਰ ਸਬਦ ਕਹੋ ਧਾਕੇ ਅੰਤ ਵਖਾਨੀਐ ਹੋ ਸਗਲ ਤੁਪਕ ਕੇ ਨਾਮ ਸਮੁੱਧ ਪਛਾਨੀਐ ਰਾਵਨਨੀ ਸਬਦ ਆਦ ਵਖਾਨਨ ਕੀਦੀਐ ਜਾ ਚਰ ਕਹਿ ਕਹਿ ਨਾਥ ਸਬਦ ਪੁਨ ਦੀਦੀਐ ਸਤਰ ਸਬਦ ਕੋ ਤਾਕੇ ਅੰਤ ਬਖਾਨੀਐ ਹੋ ਸਗਲ ਤੁਪਕ ਕੇ ਨਾਮ ਸੋ ਵੀਰ ਪਛਾਨੀਐ ਚਉਪਈ ਨੀ ਸ਼ਬਦ ਆਤ ਪਨਿਜੈ ਜਾ ਚਰ ਕੈ ਪਦ ਸ਼ਬਦ ਕਹਿਜੈ ਸਤਰ ਸ਼ਬਦ ਕਹ ਬੌਰ ਬਖਾਨਾਓ ਸਗਲ ਤੁਪਕ ਕੇ ਨਾਮ ਪਛਾਨਾਓ ਚੰਦਰ ਭਗਨ ਨੇ ਆਦ ਜਾ ਚਰ ਕਹਿ ਪਤ ਸ਼ਬਦ ਹੋ ਸਤਰ ਸ਼ਬਦ ਕਹੋ ਬਹੁ ਰੋਚਾਰਹੁ ਨਾਮ ਤੁਕ ਕੇ ਸਗਲ ਵਿਚਾਰਹੁ ਸਾਸੇ ਭਗਨਨੀ ਸ਼ਬਦ ਆਦ ਬਖਾਨੋ ਜਾ ਚਰ ਕਹਿ ਪਤ ਸ਼ਬਦ ਪਰਮਾਨੋ ਸਤਰ ਸ਼ਬਦ ਕਹੋ ਬਹੁ ਪਣੀਜੈ ਨਾਮ ਤੁਕ ਕੇ ਸਭ ਲੈ ਲਿਜੈ ਚੰਦਰਨ ਜਨਨ ਆਦ ਜਾ ਚਰ ਕਹਿ ਪਤ ਸ਼ਬਦ ਸੋ ਠਾਨਹੁ ਸਤਰ ਸ਼ਬਦ ਕੋ ਬੋਰੋ ਤਰੀਐ ਨਾਮ ਤੁਕ ਕੇ ਸਗਲ ਵਿਚਰੀਐ ਅੜਿਲ ਸਸ ਅਨ ਆਦ ਉਚਾਰਨ ਕੀਦੀਐ ਜਾਤਰ ਕਹਿ ਕਹਿ ਨਾ ਸ਼ਬਦ ਕੋ ਦੀਦੀਐ ਸਤਰ ਸ਼ਬਦ ਕੋ ਧਾਕੇ ਅੰਤ ਬਖਾਨੀਐ ਉਹ ਸਗਲ ਤੁਬ ਕੇ ਨਾਮ ਸੁਬੁੱਧ ਚਾਉ ਚਉਪਈ ਮਯੰਕ ਅਨ ਜਨਨੀ ਆਦ ਬਖਾਨਾਓ ਜਾਤਰ ਕਹਿ ਪਦ ਸ਼ਬਦ ਪਰਮਾਨਉ ਆਰੀ ਪਦ ਅੰਤ ਤਮਨ ਕੇ ਦਿਜੈ ਨਾਮ ਤੁਮਕ ਕੇ ਸਭ ਲਹਿ ਲਿਜੈ ਅੜਿਲ ਮਿਆਂਕ ਸਹੋਦਰ ਨਨੀ ਸ਼ਬਦਾਤ ਬਖਾਨੀਐ ਜਾ ਤਰ ਕਹਿ ਕਹਿਨਾ ਸ਼ਬਦ ਕਹੋ ਠਾਨੀਐ ਸਤਰ ਸ਼ਬਦ ਕਉ ਤਾਕੇ ਅੰਤ ਭਣੀਜੀਐ ਹੋ ਸਗਲ ਤੁਬਕ ਕੇ ਨਾਮ ਸੋ ਕਬ ਲਹਿ ਲੀਜੀਐ ਚਉਪਈ ਅਜ ਅਨ ਜਨਨਨੀ ਆਤ ਕਹਿਜੈ ਜਾ ਚਰ ਕਹਿ ਪਤ ਸ਼ਬਦ ਪਣੀਜੈ ਸਤਰ ਸ਼ਬਦ ਕਹੋ ਅੰਤੋ ਚਾਰੋ ਸਗਲ ਤੁਬਕ ਕੇ ਨਾਮ ਵਿਚਾਰੋ ਨਿਸਿਸ ਅਨ ਜਨਨਨੀ ਆਦ ਬਖਾਨਾਓ ਜਾ ਚਰ ਕਹਿ ਪਾਤੀ ਸ਼ਬਦ ਪਰਮਾਨੋ ਸਤਰ ਸ਼ਬਦ ਕੋ ਬਹੁਰ ਉਚਰਿਐ ਸਗਲ ਤੁਪ ਕੇ ਨਾਮ ਵਿਚਰਿਆ ਨਿਸ ਇਸ ਨੀ ਆਦ ਜੈ ਜਾ ਚਰ ਕਹਿ ਪਤ ਸ਼ਬਦ ਭਨੇਜੈ ਸਤਰ ਸ਼ਬਦ ਕਹੋ ਬਹੁਰ ਬਖਾਨੋ ਸਗਲ ਤੁਪ ਕੇ ਨਾਮ ਪਛਾਨੋ ਰਹਿ ਨਾਦ ਪਨੀ ਆਦ ਬਖਾਨੋ ਜਾ ਚਰ ਕਹਿ ਨਾਇਕ ਪਦ ਠਾਨੋ ਸਤਰ ਸ਼ਬਦ ਕਹੋ ਬਹੁਰ ਭਨੇਜੈ ਨਾਮ ਤੁਪ ਕੇ ਸਭ ਲਖ ਲਿਜੈ ਰੈਣ ਰਾਟਨ ਨੇ ਆਦ ਉਚਰੀਐ ਜਾ ਚਰ ਕਹਿ ਨਾਇਕ ਪਦ ਧਰੀਐ ਸਤਰ ਸੌਦ ਕੋ ਬੌਰ ਬਖਾਨ ਬਖਾਨਹੁ ਨਾਮ ਤੁਮਕ ਕੇ ਸਭ ਜੀ ਜਾਣਹੁ ਰੈਣ ਰਾਜ ਨੇ ਆਦ ਕਹਿਜੈ ਜਾ ਚਰ ਕਹਿ ਪਦ ਸ਼ਬਦ ਪਣਿਜੈ ਤਾਕੇ ਅੰਤ ਸਤਰ ਪਦ ਕਹੀਐ ਨਾਮ ਤੁਮਕ ਕੇ ਸਭ ਜੀ ਲਈ ਹੈ ਨਿਸ ਨਾਇਕ ਨਨੀ ਆਦ ਉਚਰੀਐ ਸੂਨ ਉਚਰ ਚਰ ਪਦ ਡਰੀਐ ਆਰ ਪਦ ਤਾਕੇ ਅੰਤ ਬਖਾਨਹੁ ਸਗਲ ਤੁਮਕੇ ਨਾਮ ਪਰਮਾਨਉ ਨਿਸ ਇਸਨੀ ਸ਼ਬਦ ਆਗ ਬਖਾਨੋ ਜਾਤਰ ਕਹਿ ਨਾਇਕ ਪਦ ਠਾਨੋ ਸਤਰ ਸ਼ਬਦ ਕਹ ਬਹੁਰ ਉਚਾਰੋ ਸੋ ਕਬ ਤੁਮਕ ਕੇ ਨਾਮ ਵਿਚਾਰੋ ਨਿਸ ਪਤਨੇ ਨਿ ਸ਼ਬਦ ਆਦ ਉਚਰੀਐ ਸੁਤ ਚਰ ਅਰ ਅੰਤਹਿ ਪਦ ਧਰੀਐ ਸਤਰ ਸ਼ਬਦ ਕਹ ਅੰਤ ਬਖਾਨੋ ਸੋ ਕਬ ਤੁਮਕ ਕੇ ਨਾਮ ਪਛਾਨੋ ਨਿਸ ਤਨਨੀ ਸ਼ਬਦਾਤ ਕਿ ਹਿਜੈ ਜਾਤਰ ਕਹਿ ਅਰ ਪਦੈ ਆਪਣੀਜੈ ਸਤਰ ਸ਼ਬਦ ਕਹ ਬਹੁਰ ਬਖਾਨੋ ਨਾਮ ਤੁਮਕੇ ਸਭ ਜੀ ਜਾਣੋ ਰੈਨ ਨਾਇਕਨੀ ਆਦ ਸੋ ਕਹੀਐ ਜਾ ਚਰ ਕਹਿ ਪਤਿ ਪਦ ਦੈ ਰਹੀ ਹੈ ਤਾਕੇ ਅੰਤ ਸਤਰ ਪਦ ਭਾਖਉ ਨਾਮ ਤੁਕ ਕੇ ਸਭ ਲਖ ਨਿਸ ਚਰਨਨ ਪ੍ਰਥਮੈ ਪਦ ਭਾਖਉ ਸੋਤ ਚਰ ਕਹਿ ਨਾਇਕ ਪੁਨ ਰਾਖਉ ਸਤਰ ਸ਼ਬਦ ਕਹੋ ਬੌਰ ਬਖਾਨੋ ਸਗਲ ਤੁਕ ਕੇ ਨਾਮ ਪਛਾਨੋ ਆਦ ਸਾਚਰਨਨ ਕਹੋ ਭਾਖੋ ਸੁਤ ਚਰ ਕਹਿ ਨਾਇਕ ਪਦ ਰਾਖੋ ਸਤਰ ਸ਼ਬਦ ਕਹਿ ਬੌਰ ਪਨੇ ਜੈ ਸਗਲ ਤੁਕ ਕੇ ਨਾਮ ਕਹਿ ਜੈ ਰਹਿਣ ਰਮਨ ਸ਼ਬਦ ਆਦ ਪਨਿਜੈ ਸੋਤ ਚਰ ਕਹਿ ਪਾਤੀ ਸ਼ਬਦ ਕੋ ਹਿਜੈ ਸਤਰ ਸ਼ਬਦ ਕੋ ਅੰਤ ਨਾ ਹੋ ਸਗਲ ਤੁਬ ਕੇ ਨਾਮ ਨਾ ਹੋ ਰਹਿਣ ਰਾਜ ਨਿਨ ਪ੍ਰਥਮ ਉਚਾਰੋ ਸੋਤ ਚਰ ਕਹਿ ਪਾਤੀ ਪਦ ਹੈ ਸਵਾਰੋ ਤਾਕੇ ਅੰਤ ਸਤਰ ਪਦ ਕਹੀਐ ਨਾਮ ਤੁਮਕ ਕੇ ਸਭ ਹੀ ਲਹੀਐ ਰਵਨ ਨੀ ਪਨਿਜੈ ਸੋਤ ਚਰ ਕਹਿ ਪਾਤੀ ਸਬਦ ਤ੍ਰਿਜੈ ਸਤਰ ਸਬਦ ਤਾ ਪਾਛੇ ਕਹੀਐ ਸਭ ਸ੍ਰੀ ਨਾਮ ਤੁਮਕ ਕੇ ਲਹੀਐ ਦਿਨ ਅਰ ਰਮਨਿਨੀ ਆਦ ਉਚਾਰੋ ਸੁਤ ਚਰ ਕਹਿ ਪਤ ਸ਼ਬਦ ਵਿਚਾਰੋ ਤਾਕੇ ਅੰਤ ਸਤਰ ਪਦ ਭਾਖੋ ਨਾਮ ਤੁਕ ਜੂ ਕੇ ਲਖ ਰਾਖੋ ਹਰ ਜੇ ਅਰ ਰਮਨਿਨੀ ਆਦ ਬਖਾਨੋ ਸੁਤ ਚਰ ਕਹਿ ਪਤ ਸ਼ਬਦ ਪਰਮਾਨੋ ਤਾਕੇ ਅੰਤ ਸਤਰ ਪਦ ਕਹੋ ਸਭ ਸ੍ਰੀ ਨਾਮ ਤੁਕ ਕੇ ਲਹੋ ਤ੍ਰਿਮਿਆਰ ਸੋ ਰਮਨਿਨ ਪਦ ਕਹੀ ਆਇ ਸੁਤ ਚਰ ਕਹਿ ਨਾਇਕ ਪਦ ਆਇ ਸਤਰ ਸ਼ਬਦ ਤੇ ਅੰਤ ਕਹਿ ਜੈ ਨਾਮ ਤੁਕ ਕੇ ਸਭ ਲਹਿ ਲਿਜੈ ਹਰਿ ਜਰ ਰਮਨ ਨੇ ਆਦ ਬਖਾਨੋ ਜਾ ਚਰ ਕਹਿ ਨਾਇਕ ਪਦ ਠਾਨੋ ਸਤਰ ਸ਼ਬਦ ਕਹ ਬੋਰੋ ਚਰਿਐ ਨਾਮ ਤੁਬ ਕੇ ਸੋ ਕਬ ਵਿਚਰਿਐ ਰਾਵ ਜਰ ਰਮਨ ਨੇ ਆਦ ਬਖਾਨੋ ਜਾ ਚਰ ਕਹਿ ਪਦ ਸ਼ਬਦ ਪਰਮਾਨੋ ਸਤਰ ਸ਼ਬਦ ਕਹ ਬੋਰੋ ਭਾਖਾਓ ਸਭ ਸ੍ਰੀ ਨਾਮ ਤੁਮਕ ਲਖ ਰਾਖਾਓ ਭਾਨ ਜੇ ਆਰ ਕਹਿ ਰਵਨ ਪਨੀਜੈ ਜਾ ਤਰ ਕਹਿ ਨਾਇਕ ਪਦ ਦੀਜੈ ਸਤਰ ਸ਼ਬਦ ਕਹ ਬੌਰ ਬਖਾਨੋ ਸਭ ਸ੍ਰੀ ਨਾਮ ਤੁਮਕ ਕੇ ਜਾਨੋ ਸੂਰਜਰ ਰਮਣ ਆਦ ਪਦ ਕਹੀਐ ਜਾਤਰ ਕਹਿ ਨਾਇਕ ਪਦ ਗਹੀਐ ਸਤਰ ਸ਼ਬਦ ਕੋ ਬੋਰੋ ਚਾਰੋ ਨਾਮ ਤੁਮਕ ਕੇ ਸਭ ਜੀ ਧਾਰੋ ਭਾਨ ਜਾਰ ਰਮਨਿਨ ਪਦ ਭਾਖੋ ਚਰ ਕਹਿ ਪਾਤੀ ਪਦ ਪੁਨ ਰਾਖੋ ਸਤਰ ਸ਼ਬਦ ਕਹੋ ਬੋਰ ਬਖਾਨੋ ਨਾਮ ਤੁਮਕ ਕੇ ਸਗਲ ਪਰਮਾਨੋ ਅੜਿਲ ਦਿਨ ਜੇ ਆਰੇ ਰਮਨਿਨ ਕੋ ਆਦ ਉਚਾਰੀਐ ਜਾਤਰ ਕਹਿ ਕਹਿ ਨਾ ਸਬਦ ਡਾਰੀਐ ਸਤਰ ਸ਼ਬਦ ਕੋ ਤਾਕੈ ਅੰਤ ਬਖਾਨੀਐ ਹੋ ਸਗਲ ਤੁਬਕ ਕੇ ਨਾਮ ਪ੍ਰਵੀਨ ਪ੍ਰਮਾਨੀਐ ਦਿਨ ਰਾਜ ਰਵਨ ਰਵਨਨੀ ਸੋ ਆਜ ਬਖਾਨੀਐ ਜਾ ਚਰ ਕਹਿ ਕੇ ਨਾਥ ਸ਼ਬਦ ਪੁਨ ਠਾਨੀਐ ਸਤਰ ਸ਼ਬਦ ਕੋ ਤਾਕੈ ਅੰਤੋ ਉਚਾਰੀਐ ਹੋ ਸਗਲ ਤੁਬਕ ਕੇ ਨਾਮ ਸੁਬੁੱਧ ਵਿਚਾਰੀਐ ਚਉਪਈ ਦਿਨ ਅਰ ਰਮਨ ਨੇ ਉਚਾਰੋ ਜਾ ਚਰ ਕਹਿ ਨਾਇਕ ਪਦ ਸਤਰ ਸ਼ਬਦ ਕੋ ਪੁਨ ਕਹਿ ਲੀਜੈ ਨਾਮ ਤੁਕ ਕੋ ਸਗਲ ਪਤੀਜੈ ਤਾਮ ਆਰਿ ਜਰ ਨੇ ਪਦ ਭਾਖੋ ਜਾ ਚਰ ਕਹਿ ਨਾਇਕ ਪਦ ਰਾਖੋ ਸਤਰ ਸਬਦ ਤੇ ਅੰਤ ਪਨੀਜੈ ਨਾਮ ਤੁਖ ਕੇ ਸਗਲ ਪਤਿਜੈ ਚੰਦਰ ਜੋਨਣੀ ਆਦ ਬਖਾਨੋ ਜਾ ਚਰ ਕਹਿ ਨਾਇਕ ਪਦ ਠਾਨੋ ਸਤਰ ਸਬਦ ਕੋ ਬੌਰ ਪਨੀਜੈ ਨਾਮ ਤੁਖ ਕੇ ਸਗਲ ਪਤਿਜੈ ਸਸ ਉਪ ਸਖਨੀ ਆਦ ਬਖਾਨੋ ਜਾ ਚਰ ਕਹਿ ਪਦ ਸ਼ਬਦ ਪਰਮਾਨੋ ਸਤਰ ਸ਼ਬਦ ਕੋ ਬੌਰ ਬਖਾਨੋ ਸਭ ਸ੍ਰੀ ਨਾਮ ਤੁਖ ਕੇ ਜਾਨੋ ਨਿਸ ਇਸ ਭਗਨੀ ਆਦ ਬਖਾਨੋ ਜਾ ਤਰ ਕੈ ਪਤ ਸ਼ਬਦ ਪਰਮਾਨੋ ਸਤਰ ਸ਼ਬਦ ਕੋ ਬੌਰ ਪਣਿਜੈ ਨਾਮ ਤੁਮਕ ਕੇ ਸਗਲ ਪਤਿਜੈ ਸਾਸੇ ਭਗਨੀ ਸ਼ਬਦ ਆਦ ਬਖਾਨੋ ਜਾ ਚਰ ਕੈ ਪਾਤੀ ਸ਼ਬਦ ਪਰਮਾਨੋ ਸਤਰ ਸ਼ਬਦ ਕੋ ਬਹੁਰ ਉਚਾਰੋ ਨਾਮ ਤੁਮਕ ਕੇ ਸਕਲ ਵਿਚਾਰੋ ਨਿਸੇਸ ਭਗਾ ਸ਼ਬਦ ਆਦ ਪਣੀਜੈ ਜਾ ਚਰ ਕੈ ਪਦ ਸ਼ਬਦ ਕੀਜੈ ਸਤਰ ਸ਼ਬਦ ਕੋ ਬਹੁਰ ਬਖਾਨੋ ਸਭ ਸ੍ਰੀ ਨਾਮ ਤੁਮਕ ਕੇ ਜਾਣੋ ਰਹਿਣ ਰਾਟ ਕੈ ਭਗਾ ਬਖਾਨੋ ਜਾਤਰ ਕੈ ਬਸ ਸਭ ਪ੍ਰਮਾਨੋ ਸਤਰ ਸ਼ਬਦ ਕੋ ਅੰਤ ਪਣੀਜੈ ਨਾਮ ਤੁਕ ਕੇ ਸਗਲ ਪਤੀਜੈ ਅੜਿਲ ਰਹਿਣ ਰਾਮਨੀ ਕਹਿ ਭਗ ਸ਼ਬਦ ਬਖਾਨੀਐ ਜਾਤਰ ਕਹਿ ਕਰਨਾ ਸ਼ਬਦ ਕੋ ਠਾਨੀਐ ਸਤਰ ਸ਼ਬਦ ਕੋ ਤਾਕੇ ਅੰਤ ਪਨੀਦੀਐ ਉਹ ਸਗਲ ਤੁਕ ਕੇ ਨਾਮ ਚਹੋ ਤਹ ਦੀਦੀਐ ਰਹਿਣ ਰਾਜ ਕਹਿ ਭਗਾ ਬਖਾਨਣ ਕੀਦੀਐ ਜਾ ਚਰ ਕੈ ਕਰਨਾਥ ਸ਼ਬਦ ਕੋ ਦੀਜੀਐ ਸਤਰ ਸ਼ਬਦ ਕੋ ਤਾਕੇ ਅੰਤ ਉਚਾਰੀਐ ਹੋ ਸਗਲ ਤੁਪਕ ਕੇ ਨਾਮ ਸੁਬੁੱਧ ਮਨ ਧਾਰੀਐ ਚੌਪਈ ਰਹਿਣ ਰਾਵ ਕੈ ਭਗਾ ਬਖਾਨੋ ਜਾ ਤਰ ਕੈ ਪਾ ਸਬਦ ਪ੍ਰਮਾਨੋ ਸਤਰ ਸਬਦ ਤੇ ਅੰਤ ਪਨੀਜੈ ਨਾਮ ਤੁਮਕ ਜਾ ਚਉ ਕਹੀਜੈ ਦੇਨ ਯਰ ਕੈ ਭਗ ਸਬਦ ਬਖਾਨੋ ਜਾ ਚਰ ਕੈ ਨਾਇਕ ਪਦ ਠਾਨੋ ਸਤਰ ਸਬਦ ਤੇ ਅੰਤ ਸੋ ਕਹੀਐ ਨਾਮ ਤੁਮਕ ਉਚਰਹੁ ਜਾ ਚਈਐ ਤਮ ਚਰ ਕਹਿ ਭਗ ਸ਼ਬਦ ਬਖਾਨੋ ਜਾ ਚਰ ਕਹਿ ਨਾਇਕ ਪਦ ਠਾਨੋ ਸਤਰ ਸ਼ਬਦ ਕੋ ਬੌਰ ਪਣੀਜੈ ਨਾਮ ਤੁਮ ਕੇ ਸਭ ਲਹਿ ਲਿਜੈ ਰੈਣ ਰਾਵ ਕਹਿ ਭਗਨ ਕਹੀਜੈ ਜਾ ਚਰ ਕਹਿ ਨਾਇਕ ਪਦ ਦੀਜੈ ਸਤਰ ਸ਼ਬਦ ਕੋ ਬੌਰ ਉਚਾਰੋ ਸਗਲ ਤੁਪਕ ਕੇ ਨਾਮ ਵਿਚਾਰੋ ਜੌਨ ਕਰਨ ਕਹਿ ਭਗਨ ਬਖਾਨੋ ਜਾਤਰ ਕਹਿ ਨਾਇਕ ਪਦ ਠਾਨੋ ਸਤਰ ਸ਼ਬਦ ਕੋ ਬੌਰ ਪਣੀਜੈ ਨਾਮ ਤੁਮ ਕੇ ਸਭ ਲੈ ਲੀਜੈ ਕਿਰਨ ਧਰਨ ਕਹਿ ਭਗਨ ਕਹੀਜੈ ਸੁਤ ਚਰ ਕਹਿ ਪਤ ਸਬਦ ਧਰੀਜੈ ਸਤਰ ਸਬਦ ਕਹੋ ਬੌਰ ਬਖਾਨੋ ਨਾਮ ਤੁਮਕ ਕੇ ਸਭ ਅਨੁਮਾਨਹੁ ਮਿਆਂਕ ਸ਼ਬਦ ਕਹਿ ਭਗਨ ਪਣੀਜੈ ਸੁਤ ਚਰ ਕਹਿ ਪਦ ਨਾਥ ਧਰੀਜੈ ਸਤਰ ਸ਼ਬਦ ਕੋ ਬੌਰ ਵਿਚਰੀਐ ਨਾਮ ਤੁਮ ਕਹਿ ਸਗਲ ਸੋ ਧਰੀਐ ਮ੍ਰਿਗ ਬਾਹਨ ਕਹਿ ਭਗਨ ਬਖਾਨੋ ਚਰ ਕਹਿ ਪਦ ਸ਼ਬਦ ਪ੍ਰਮਾਨੋ ਸਤਰ ਸ਼ਬਦ ਤੇ ਚਾਰੋ ਸਭ ਸ੍ਰੀ ਨਾਮ ਤੁਮਕ ਚਿਤ ਧਾਰੋ ਹਿਰਣ ਰਾੜ ਕਹਿ ਭਗਣੋ ਉਚਾਰੋ ਸੁਤ ਚਰ ਕਹਿ ਨਾਇਕ ਪਦ ਡਾਰੋ ਸਤਰ ਸ਼ਬਦ ਕੋ ਬੌਰ ਪਣੀਜੈ ਨਾਮ ਤੁਕ ਕੇ ਸਗਲ ਹਿਜੈ ਸਿੰਘ ਬਾਣੀ ਭਗਾ ਪਣੀਜੈ ਜਾ ਚਰ ਕਹਿ ਪਤ ਸ਼ਬਦ ਤ੍ਰਿਜੈ ਸਤਰ ਸ਼ਬਦ ਕੋ ਬੌਰ ਬਖਾਨੋ ਸਭ ਸ੍ਰੀ ਨਾਮ ਤੁਕ ਕੇ ਜਾਣੋ ਮ੍ਰਿਗ ਪਤਨੀ ਕਹਿ ਭਗਨ ਪਣੀਜੈ ਜਾਚਰ ਕਹਿ ਪਤ ਸ਼ਬਦ ਤ੍ਰਿਜੈ ਸਤ ਸ਼ਬਦ ਕੋ ਬਹੁਰ ਬਖਾਨੋ ਸਗਲ ਤੁਬਕ ਕੇ ਨਾਮ ਪ੍ਰਮਾਨੋ ਪ੍ਰਜਾ ਪਤ ਕਹਿ ਭਗਣ ਭਣੀਜੈ ਸੁਤ ਚਰ ਕਹਿ ਪਤ ਸ਼ਬਦ ਤ੍ਰਿਜੈ ਸਤਰ ਸ਼ਬਦ ਕੋ ਬਹੁਰ ਬਖਾਨੋ ਸਗਲ ਤੁਪਕ ਕੇ ਨਾਮ ਪਰਮਾਨੋ ਛੰਦ ਮ੍ਰਿਗਨਾਥ ਭਗਣਿਣ ਭਾਖ ਰਿਪਨਾਥ ਚਰ ਪਤਿ ਰਾਖ ਰਿਪ ਸ਼ਬਦ ਬਹੁਰ ਬਖਾਨ ਸਭ ਨਾਮ ਤੁਪਕ ਪਰਮਾਨ ਚਉਪਈ ਨਦੀ ਰਾਟ ਸੁਖ ਭਗਨ ਭਣੀਜੈ ਜਾ ਚਰ ਤਰਕੈ ਪਤ ਸਭ ਤ੍ਰਿਜੈ ਸਤਰ ਸ਼ਬਦ ਤੇ ਅੰਤ ਬਖਾਨੋ ਸਭ ਸ੍ਰੀ ਨਾਮ ਤੁਪਕ ਅਨੁਮਾਨੋ ਸਾ ਮੰਦਰਜ ਕਹਿ ਭਗਣ ਭਨੇਜੈ ਜਾ ਚਰ ਕੈ ਪਤਿ ਸ਼ਬਦ ਧਰੀਜੈ ਸਤਰ ਸ਼ਬਦ ਤੇ ਅੰਤੋ ਉਚਾਰੋ ਨਾਮ ਤੁਮਕ ਕੇ ਸਭ ਜੀ ਧਾਰੋ ਨਦੀ ਰਾਟ ਸੁਦ ਭਗਣੀ ਉਚਾਰੋ ਜਾ ਚਰ ਕੈ ਪਾਤਿ ਪਦ ਦੈ ਡਾਰੋ ਸਤਰ ਸ਼ਬਦ ਕਹੋ ਨਾ ਹੋ ਸਗਲ ਤੁਮਕ ਕੇ ਨਾਮ ਅਨੁਮਾਨਹੁ ਸਾ ਮੁਦਰਜ ਭਗਣੀ ਆਤ ਜੈ ਜਾ ਚਰ ਕੈ ਪਦ ਸ਼ਬਦ ਧਰੀਜੈ ਸਤਰ ਸ਼ਬਦ ਤੇ ਅੰਤ ਬਖਾਨਹੁ ਸਭ ਸ੍ਰੀ ਨਾਮ ਤੁਮਕ ਕੇ ਜਾਣਹੁ ਮ੍ਰਿਗ ਜਾ ਭਗਣੇ ਆਦ ਉਚਾਰੋ ਜਾ ਚਰ ਕਹਿ ਪਤਿ ਪਦ ਦੈ ਡਾਰੋ ਰਿਪ ਪਦ ਤਾਕੇ ਅੰਤ ਬਖਾਨੋ ਸਕਲ ਤੁਪਕ ਕੇ ਨਾਮ ਅਨੁਮਾਨੋ ਨਦ ਸਜ ਭਗਣੇ ਆਦ ਪਦ ਦੀਜੈ ਜਾ ਚਰ ਕਹਿ ਪਤ ਸ਼ਬਦ ਤਰੀਜੈ ਸ਼ਤਰ ਸ਼ਬਦ ਕੋ ਬੌਰ ਬਖਾਨੋ ਸਭ ਸ੍ਰੀ ਨਾਮ ਤੁਪਕ ਕੇ ਜਾਣੋ ਨਾਦਿ ਨਾਇਕ ਕੈ ਭਗਣੀ ਭਾਖੋ ਸੁਚਰ ਕੈ ਨਾਇਕ ਪਦ ਰਾਖੋ ਸਤਰ ਸਬਦ ਤੇ ਅੰਤ ਬਖਾਨੋ ਸਭ ਸ੍ਰੀ ਨਾਮ ਤੁਕ ਕੇ ਜਾਣੋ ਸਰ ਤਿਸ ਭਗਣੇ ਨੇ ਆਦ ਪਣਿਜੈ ਸੋ ਚਰ ਕਹਿ ਪਤ ਸਭ ਤ੍ਰਿਜੈ ਸਤਰ ਸਬਦ ਤੇ ਅੰਤ ਬਖਾਨੋ ਸਭ ਸ੍ਰੀ ਨਾਮ ਤੁਕ ਕੇ ਜਾਣੋ ਸਰਤ ਇੰਦਰ ਭਗਨਣੀ ਭਨਿਜੈ ਚਰ ਕਹਿ ਪਤ ਸ਼ਬਦ ਤ੍ਰਿਜੈ ਸਤਰ ਸ਼ਬਦ ਕੋ ਬੌਰ ਬਖਾਨੋ ਸਭ ਸ੍ਰੀ ਨਾਮ ਤੁਕ ਪਹਿਚਾਨੋ ਅੜਿਲ ਨਿਸ ਸਿਣੇ ਕਹਿ ਨ ਪਦ ਆਦ ਬਖਾਨੀਐ ਜਾ ਤਰ ਕਹਿ ਨਾਇਕ ਪਦ ਬੌਰ ਪਰਮਾਨੀਐ ਸਤਰ ਸ਼ਬਦ ਕਉ ਕੇ ਅੰਤ ਭਨੀਦੀਐ ਹੋ ਸਗਲ ਤੁਕ ਕੇ ਨਾਮ ਸੋ ਕਬ ਲਖ ਲੀਦੀਐ ਤਮ ਚਰ ਭਗਣੇ ਨੇ ਮੁਖ ਤੇ ਆਦ ਬਖਾਨੀਐ ਜਾ ਕਹਿ ਕਹਿ ਪਾਤੇ ਪਦ ਬਹੁਰ ਪਰਮਾਨੀਐ ਸਤਰ ਸ਼ਬਦ ਕੋ ਕੇ ਅੰਤ ਉਚਾਰੀਐ ਹੋ ਸਗਲ ਤੁਕ ਕੇ ਨਾਮ ਸੁਬੁੱਧ ਵਿਚਾਰੀਐ ਤਮ ਹਰ ਭਗਣੇ ਨੇ ਆਦ ਬਖਾਨਨ ਕੀਦੀਐ ਸੋ ਚਰ ਕਹਿ ਕਹਿ ਪਾਤੀ ਪਾਦੇ ਅੰਤ ਭਣੀਦੀਐ ਸਤਰ ਸ਼ਬਦ ਕਹੋ ਕੇ ਅੰਤ ਸੁਬੁੱਧ ਕਹੋ ਸਗਲ ਤੁਕ ਕੇ ਨਾਮ ਅਨੇਕ ਪ੍ਰਵੀਨ ਲਹੋ ਤਾਮ ਯਾਰ ਭਗਣਾ ਨਿਨ ਪਦ ਪ੍ਰਥਮ ਦੀਐ ਸੁਤ ਚਰ ਕਹਿ ਪਦ ਸ਼ਬਦ ਅੰਤ ਤੇਹ ਦੀਦੀਐ ਸਤਰ ਸ਼ਬਦ ਕੋ ਤਾਕੇ ਅੰਤ ਬਖਾਨੀਐ ਉਹ ਸਗਲ ਤੁਬਕ ਕੇ ਨਾਮ ਸੁਬੁੱਧ ਪਰਮਾਨੀਐ ਪਈ ਤਿਮਰਾ ਰੇ ਭਗਣਾ ਨੇ ਆਤਮਨੇ ਜੈ ਸੋਚਰ ਕਹਿ ਪਦ ਸ਼ਬਦ ਤ੍ਰਿਜੈ ਸਤਰ ਸ਼ਬਦ ਤੇ ਅੰਤ ਬਖਾਨੋ ਸਗਲ ਤੁਬਕ ਕੇ ਨਾਮ ਪਛਾਨੋ ਤਿਮਰ ਨਾਸ ਕਰ ਭਗਣੇ ਨੂੰ ਭਾਖੋ ਸੋਚਰ ਕਹਿ ਨਾਇਕ ਪਦ ਰਾਖੋ ਸਤਰ ਸ਼ਬਦ ਕੋ ਬੌਰ ਬਖਾਨੋ ਸਕਲ ਤੁਪਕ ਕੇ ਨਾਮ ਪਰਮਾਨ ਪਰਮਾਨਹੁ ਤਿਮਰ ਰਤਨ ਭਗਨਣੀ ਬਖਾਨੋ ਸੁਤ ਚਰ ਕਹਿ ਨਾਇਕ ਪਦ ਠਾਨੋ ਸਤਰ ਸ਼ਬਦ ਕਹੋ ਬੌਰਪਣੀ ਜੈ ਨਾਮ ਤੁਕ ਕੇ ਸਭ ਲਹਿ ਲੀਜੈ ਤਿਮਰ ਉਚ ਰਹਾ ਭਗਨ ਬਖਾਨੋ ਸੁਤ ਚਰ ਕਹਿ ਪਦ ਸ਼ਬਦ ਪ੍ਰਮਾਨੋ ਸਤਰ ਸ਼ਬਦ ਤੇ ਅੰਤ ਪਣੀਜੈ ਨਾਮ ਤੁਕ ਕੇ ਸਭ ਲਹਿ ਲੀਜੈ ਤਿਮਰ ਨਿਕੰਦਨ ਆਦ ਉਚਰੀਐ ਭਗਨਨ ਸੁਤ ਚਾਰ ਪੂਨ ਪਦ ਧਰੀਐ ਸਤਰ ਸ਼ਬਦ ਤੇ ਅੰਤ ਬਖਾਨੋ ਸਗਲ ਤੁਕ ਕੇ ਨਾਮ ਪ੍ਰਮਾਨੋ ਤਿਮਰ ਮੰਦ ਭਗਣੀ ਭਣੀਜੈ ਸੋਚਰ ਕੈ ਪਦ ਸਭ ਤਰੀਜੈ ਸਤਰ ਸਭ ਤੇ ਅੰਤ ਬਖਾਨਾਓ ਸਗਲ ਤੁਪਕ ਕੇ ਨਾਮ ਤਿਮਰ ਤਿਮਰਿਆਂਤ ਕਹਿ ਭਗਣੀ ਭਾਖੋ ਸੋਚਰ ਕੈ ਨਾਇਕ ਪਦ ਰਾਖੋ ਸਤਰ ਸਭ ਤੇ ਅੰਤ ਬਖਾਨਾਓ ਨਾਮ ਤੁਪਕ ਕੇ ਸਗਲ ਪ੍ਰਮਾਨਾਓ ਅੜਿਲ ਤਿਮਰ ਨਾਸ ਕੈ ਭਗਣੀ ਆਦ ਬਖਾਨੀ ਐ ਸੋਚਰ ਕੈ ਕਰਨਾਤ ਸ਼ਬਦ ਕਹੁ ਠਾਨੀ ਐ ਰਿਪ ਪਦ ਕੋ ਤਾਕੇ ਪੁਨਿ ਅੰਤ ਉਚਾਰੀ ਐ ਹੋ ਸਗਲ ਤੁਬਕੇ ਨਾਮ ਸੁਬੁੱਧ ਵਿਚਾਰੀ ਐ ਉਡਗ ਰਾਜ ਕਹਿ ਭਗਨਣ ਆਦ ਬਖਾਨੀ ਐ ਸੁਤ ਚਰ ਕਹਿ ਕਹਿ ਨਾਥ ਸ਼ਬਦ ਕਹੁ ਠਾਨੀ ਐ ਸਤਰ ਸ਼ਬਦ ਕਹੁ ਧਾਕੇ ਅੰਤੋ ਚਾਰੀ ਹੋ ਸਗਲ ਤੁਕੇ ਨਾਮ ਸੋ ਮੰਤਰ ਵਿਚਾਰੀ ਚਉ ਚਉਪਈ ਉਡ ਕਹਿ ਕਹਿ ਭਗਨਣੀ ਭਨਿਜੈ ਸੋ ਚਰ ਕਹਿ ਨਾਇਕ ਪਦ ਦਿਜੈ ਅਰ ਪਦ ਤਾਕੇ ਅੰਤ ਬਖਾਨੋ ਨਾਮ ਤੁਕੇ ਸਭ ਜੀ ਜਾਣੋ ਉਡਗਨਾਥ ਕਹਿ ਭਗਣੀ ਉਚਾਰੋ ਸੋ ਚਰ ਕਹਿ ਪਤੀ ਪਦ ਕਹੋ ਡਾਰੋ ਰਿਪ ਪਦ ਤਾਕੇ ਅੰਤ ਖਾਨਹੁ ਸਭ ਸ੍ਰੀ ਨਾਮ ਤੁਪਕ ਜੀ ਜਾਣਹੁ ਉਡਗ ਨਿਰਪਤ ਕੈ ਭਗਨ ਭਨੇਜੈ ਸੁਤ ਚਰ ਕੈ ਨਾਇਕ ਪਦ ਦੀਜੈ ਆਰਿ ਪਦ ਤਾਕੇ ਅੰਤ ਖਾਨਹੁ ਸਭ ਸ੍ਰੀ ਨਾਮ ਤੁਪਕ ਕੇ ਜਾਣਹੁ ਉਡਗ ਨਿਰਪਤ ਕੈ ਭਗਨ ਭਨੇਜੈ ਸੁਤ ਚਰ ਕੈ ਨਾਇਕ ਪਦ ਦੀਜੈ ਸਤੁਰ ਸ਼ਬਦ ਤੇ ਅੰਤ ਬਖਾਨੋ ਸਭ ਸ੍ਰੀ ਨਾਮ ਤੁਕ ਕੇ ਜਾਨੋ ਅੜਿਲ ਉੜ ਗਏ ਇਸ ਭਗਣੀ ਨੇ ਸਬਦਾਤ ਬਖਾਨੀ ਆਇ ਸੋ ਚਰ ਕੈ ਕਰਨਾਤ ਸ਼ਬਦ ਕੋ ਠਾਨੀ ਆਇ ਸਤਰ ਸ਼ਬਦ ਕੋ ਤਾਕੇ ਅੰਤ ਉਚਾਰੀਐ ਹੋ ਸਗਲ ਤੁਪਕੇ ਨਾਮ ਸੁਬੁੱਧ ਜੀ ਧਾਰੀਐ ਉਡਪਾ ਤੇ ਨੇ ਆਦ ਉਚਾਰਨ ਕੀਜੀਐ ਸੋਚਰ ਕੈ ਕਰਨ ਆਦ ਸ਼ਬਦ ਕੋ ਦੀਜੀਐ ਸਤਰ ਸ਼ਬਦ ਕੋ ਤਾਕੇ ਅੰਤ ਬਖਾਨੀਐ ਹੋ ਸਗਲ ਤੁਪਕੇ ਨਾਮ ਪ੍ਰਵੀਨ ਪ੍ਰਮਾਨੀਐ ਚਉਪਈ ਉੜਗ ਭੂਪਣੀ ਭੂ ਬਖਾਨੋ ਸੋਚਰ ਕੈ ਨਾਇਕ ਪਦ ਠਾਨੋ ਸਤਰ ਸ਼ਬਦ ਕਹੋ ਬੌਰ ਪਣੀਜੈ ਨਾਮ ਤੁਪਕੇ ਸਭ ਲਹਿ ਲਿਜੈ ਤਾਰਾ ਪਤਿ ਕਹਿ ਭਗਣਿਨ ਭਾਖੋ ਸੋ ਤਰ ਕਹਿ ਨਾਇਕ ਪਦ ਰਾਖੋ ਸਤਰ ਸਬਦ ਕਹੋ ਭਉਰ ਉਚਾਰੋ ਸਭ ਸ੍ਰੀ ਨਾਮ ਤੁਮਕ ਜੀ ਧਾਰੋ ਤਾਰੇ ਸਰ ਕੈ ਭਗਣੀ ਉਚਾਰੋ ਸੋਚਰ ਕੈ ਨਾਇਕ ਪਦ ਡਾਰੋ ਸਤਰ ਸਬਦ ਤੇ ਅੰਤ ਬਖਾਨੋ ਸਭ ਸ੍ਰੀ ਨਾਮ ਤੁਮਕ ਕੇ ਜਾਣੋ ਤਾਰਾ ਲੈ ਸੇ ਭਗਣੀ ਬਖਾਨੋ ਸੋਚਰ ਕੈ ਪਦ ਸ਼ਬਦ ਪਰਮਾਨੋ ਤਾਕੇ ਅੰਤ ਸਤਰ ਪਦ ਕਹੀਐ ਸਭ ਸ੍ਰੀ ਨਾਮ ਤੁਮਕ ਕੇ ਲਹੀਐ ਅੜਿਲ ਤਾਰਾ ਗ੍ਰਹਿਣੇ ਸੁਭਗਣੀ ਆਦਮ ਖਾਨੀਐ ਸੋ ਚਰ ਕੈ ਕਰਨਾਤ ਸ਼ਬਦ ਕੋ ਠਾਨੀਐ ਸਤਰ ਸ਼ਬਦ ਕੋ ਤਾਕੇ ਅੰਤਹ ਦੀਜੀਐ ਉਹ ਸਗਲ ਤੁਮਕ ਕੇ ਨਾਮ ਸਬੁੱਧ ਲਹਿ ਲੀਜੀਐ ਉਡਗਨ ਕੇ ਤਿਸ ਭਗਨੀ ਆਦ ਭਣੀਜੀਐ ਸੋ ਚਰ ਕੈ ਕਰਨਾਤ ਬੌਰ ਪਦ ਦੀਜੀਐ ਸਤਰ ਸ਼ਬਦ ਕੋ ਤਾਕੇ ਅੰਤੋ ਚਾਰੀਐ ਉਹ ਸਗਲ ਤੁਮਕ ਕੇ ਨਾਮ ਸਬੁੱਧ ਵਿਚਾਰੀਐ ਉਡਗਨਾਥ ਭਗਨਣੀ ਪ੍ਰਥਮ ਪਦ ਭਾਖੀਐ ਸੋ ਚਰ ਕੈ ਕਰਨਾਥ ਬੌਰ ਪਦ ਰਾਖੀਐ ਸਤਰ ਸ਼ਬਦ ਕੋ ਤਾਕੇ ਅੰਤ ਬਖਾਨੀਐ ਹੋ ਸਗਲ ਤੁਪਕ ਕੇ ਨਾਮ ਸੁਬੁੱਧ ਪਹਿਚਾਨੀਐ ਉਡਗ ਏਸਰ ਭਗਨਣੀ ਸਬਦਾਤ ਵਿਚਾਰੀਐ ਸੋਚਰ ਕਹਿ ਕਰਨਾਤ ਸਬਦ ਵੈ ਡਾਰੀਐ ਸਤਰ ਸ਼ਬਦ ਕਹੋ ਕੇ ਅੰਤ ਜੀਐ ਹੋ ਸਗਲ ਤੁਪਕ ਕੇ ਨਾਮ ਸੋ ਕਾਬਿ ਲਹਿ ਜੀਐ ਉਡਗ ਏਸਰ ਭਗਨਣ ਸਬਦਾਤ ਜੀਐ ਸੋਚਰ ਕਹਿ ਕਰਨਾਥ ਸ਼ਬਦ ਕੋ ਦੀਦੀਐ ਸਤਰ ਸ਼ਬਦ ਕਹੋ ਕੇ ਅੰਤ ਵਿਚਾਰੀਐ ਹੋ ਸਗਲ ਤੁਪਕ ਕੇ ਨਾਮ ਸੁਬੁੱਧ ਜੀ ਧਾਰੀਐ ਚਉਪਈ ਉਡਗਾਸਰੈ ਭਗਨਣੀ ਬਖਾਨੋ ਸੋਚਰ ਕੈ ਨਾਇਕ ਪਦ ਠਾਨੋ ਸਤਰ ਸਬਤੈ ਅੰਤ ਵਿਚਰੀਐ ਸਭ ਸ੍ਰੀ ਨਾਮ ਤੁਮਕ ਜੀ ਧਰੀਐ ਰਿਖਜ ਭਗਨਣੀ ਆਤ ਪਨਿਜੈ ਸੋਚਰ ਕੈ ਪਦ ਸਬਦ ਤ੍ਰਿਜੈ ਸਤਰ ਸਬਦ ਤੇ ਅੰਤ ਬਖਾਨੋ ਸਭ ਸ੍ਰੀ ਨਾਮ ਤੁਮਕ ਕੇ ਜਾਨੋ ਮੁਨਿਜ ਭਗਨਣੀ ਆਤ ਪਨਿਜੈ ਸੋਚਰ ਕੈ ਪਦ ਸਬਦ ਤ੍ਰਿਜੈ ਸਤਰ ਸਬਦ ਤੇ ਅੰਤੋ ਚਾਰਹੁ ਨਾਮ ਤੁਮਕ ਕੇ ਹਿਰਦੈ ਵਿਚਾਰੋ ਬ੍ਰਿਤ ਉਤਮਜ ਭਗਨਣੀ ਭਾਖੋ ਚਰ ਕੈ ਨਾਇਕ ਪਦ ਰਾਖੋ ਸਤਰ ਸਭ ਤੇ ਅੰਤ ਸੋ ਕਹੀਐ ਸਗਲ ਕੇ ਨਾਮਨ ਲਈਐ ਤਪਸ ਉਚਰ ਭਗਨਣੀ ਭਨਿਜੈ ਸੋਤਰ ਕੈ ਪੁਨ ਸਬਦ ਤਰਿਜੈ ਤਾ ਕੇ ਅੰਤ ਸਤਰ ਪਦ ਠਾਨੋ ਸਭ ਸ੍ਰੀ ਨਾਮ ਤੁਮ ਕੇ ਜਾਣੋ ਕਸਿਬ ਸੁਤ ਕੈ ਭਗਣੀ ਨੇ ਭਾਖੀਐ ਸੋਤਰ ਕੈ ਨਾਇਕ ਪਦ ਰਾਖੀਐ ਸਤਰ ਸਬਦ ਤੇ ਚਰਿਐ ਨਾਮ ਤੁਮ ਕੇ ਸਭ ਜੀ ਧਰਿਐ ਜਮਨ ਕਰਨ ਭਗਣੀਣੀ ਬਖਾਨਾਉ ਸੁਤ ਚਰ ਕੈ ਪਤ ਸ਼ਬਦ ਪਰਮਾਨਾਉ ਤਾਕੇ ਅੰਤ ਸਤਰ ਪਦ ਦੀ ਜੈ ਨਾਮ ਤੂ ਕੇ ਸਭ ਲਹਿ ਲੀਜੈ ਕ੍ਰਿਸ਼ਨ ਨੇ ਆਦ ਬਖਾਨਨ ਕੀਜੈ ਸੋਚਰ ਕੈ ਬਸ ਸਭ ਜੈ ਰਿਪ ਪਦ ਤਾਕੇ ਅੰਤ ਬਖਾਨਉ ਨਾਮ ਤੁਕ ਕੇ ਸਭ ਅਨੁਮਾਨਉ ਸਿਆ ਮੂਰਤ ਨਿਨ ਆਤਮਨਿਜੈ ਸੋਚਰ ਕੈ ਪਤ ਸਭ ਜੈ ਸਤਰ ਸਭ ਤੇ ਅੰਤ ਬਖਾਨਉ ਸਭ ਸ੍ਰੀ ਨਾਮ ਤੁਕ ਕੇ ਅਨੁਮਾਨਉ ਪ੍ਰਥਮ ਤਪਤਨੀ ਸ਼ਬਦ ਉਚਰਿਐ ਸੁਤ ਚਰ ਕਹਿ ਨਾਇਕ ਬਲ ਧਰੀਐ ਸਤਰ ਸ਼ਬਦ ਤੇ ਅੰਤ ਬਖਾਨੋ ਸਭ ਸ੍ਰੀ ਨਾਮ ਤੁਕ ਕੇ ਜਾਣੋ ਸੂਰਜ ਪੁੱਤਰਾ ਆਤਮਨਿਜੈ ਸੋਚਰ ਕਹਿ ਨਾਇਕ ਪਦ ਦੀਜੈ ਸਤਰ ਸ਼ਬਦ ਤੇ ਅੰਤ ਵਿਚਾਰੋ ਸਭ ਸ੍ਰੀ ਨਾਮ ਤੁਕ ਜੀ ਤਾਰੋ ਸੂਰਜ ਆਤਮਜਾ ਜੈ ਸੋਚਰ ਕੈ ਪਦ ਜੈ ਸਤਰ ਸ਼ਬਦ ਤੇ ਅੰਤ ਵਿਚਾਰੋ ਨਾਮ ਤੁਕ ਕੇ ਸਗਲ ਵਿਚਾਰੋ ਆਦ ਮਾਨਨੀ ਸ਼ਬਦ ਉਚਾਰੋ ਸੋ ਤਰ ਕੈ ਪਤਿ ਪਦ ਦੈ ਡਾਰੋ ਆਰਿ ਪਦ ਤਾ ਕੇ ਅੰਤ ਉਚਰੀਐ ਨਾਮ ਤੁਕ ਕੇ ਸਕਲ ਵਿਚਰੀਐ ਅਭਿਮਾਨਨੀ ਪਦਾਦ ਪਨਿਜੈ ਸੋ ਤਰ ਕੈ ਪਦ ਸਬ ਤਰਿਜੈ ਆਰਿ ਪਦ ਤਾ ਕੇ ਅੰਤ ਬਖਾਨੋ ਸਭ ਸ੍ਰੀ ਨਾਮ ਤੁਕ ਕੇ ਮਾਨੋ ਪ੍ਰਥਮ ਸਮੈਣੀ ਸ਼ਬਦ ਉਚਾਰੋ ਸੋ ਸੁਚਰ ਕੈ ਨਾਇਕ ਪਦ ਡਾਰੋ ਸਤਰ ਸ਼ਬਦ ਕੋ ਬੌਰ ਕਹਿਜੈ ਨਾਮ ਤੁਕ ਕੇ ਸਭ ਲਹਿ ਲਿਜੈ ਗਰਬਣੀ ਆਦ ਉਚਾਰਨ ਕੀਜੈ ਸੋਚਰ ਕੈ ਨਾਇਕ ਪਦ ਦੀਜੈ ਆਰ ਪਦ ਤਾਕੇ ਅੰਤ ਉਚਾਰਹੁ ਨਾਮ ਤੁਮਕ ਕੇ ਸਕਲ ਵਿਚਾਰਹੁ ਅੜਿਲ ਦ੍ਰਪਨਨ ਮੁਖ ਤੇ ਸਬਦ ਸੋ ਆਦ ਉਚਾਰਿਐ ਸੋਚਰ ਕੈ ਸਬਦ ਸਬਦੈ ਡਾਰਿਐ ਸਤਰ ਸ਼ਬਦ ਕਉ ਤਾਕੇ ਅੰਤ ਬਖਾਨੀਐ ਹੋ ਸਗਲ ਤੁਮਕ ਕੇ ਨਾਮ ਸੁਬੁੱਧ ਪਹਿਚਾਨੀਐ ਚਉਪਈ ਅਹੰਕਾਰ ਨੀ ਆਦਿ ਉਚਾਰੋ ਸੋਤਰ ਕੈ ਪਾਥੀ ਪਾਦ ਕਹਿ ਡਾਰੋ ਸਤਰ ਸ਼ਬਦ ਕੋ ਬਹੁਰ ਪੁਣੀਜੈ ਨਾਮ ਤੁਮ ਕੇ ਸਭ ਲਹਿ ਲਿਜੈ ਪੀਣੀਣ ਆਦਿ ਉਚਾਰਨ ਕੀਜੈ ਸੋਤਰ ਕੈ ਪਦ ਸ਼ਬਦ ਪੁਣੀਜੈ ਰਿਪਵ ਤਾਕੇ ਅੰਤ ਬਖਾਣਹੁ ਸਭ ਸ੍ਰੀ ਨਾਮ ਤੁਮ ਕੇ ਜਾਣਹੁ ਦੋਹਰਾ ਤਿਖਣੀ ਆਦ ਬਖਾਨ ਕੈ ਰਿਪ ਪਦ ਅੰਤ ਉਚਾਰ ਸਭ ਸ੍ਰੀ ਨਾਮ ਤੁਪੰਗ ਕੇ ਲੀਜਹੁ ਸੋ ਕਬ ਸੁਧਾਰ ਮੇਧਣੀ ਆਦ ਉਚਾਰ ਕੈ ਰਿਪ ਪਰ ਕਹੀਐ ਅੰਤ ਸਭ ਸ੍ਰੀ ਨਾਮ ਤੁਫੰਗ ਕੇ ਨਿਕਸ ਚਲੈ ਅਨੰਤ ਸੇ ਮੁਖਨੀ ਸਬਦਾਰ ਕੈ ਆਰਿ ਪਾਦੇ ਅੰਤ ਬਖਾਨ ਸਕਲ ਤੁਪਕ ਕੇ ਨਾਮ ਏ ਲਹਿ ਲੀਜੋ ਬੁਧਵਾਨ ਆਦਮ ਰੀਖਨ ਸ਼ਬਦ ਕੈ ਰਿਪ ਪਦ ਬਹੁਰ ਉਚਾਰ ਨਾਮ ਤੁਪਕ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਬੁੱਧਨੀ ਆਦ ਬਖਾਨ ਕੇ ਅੰਤ ਸਬਦ ਅਰ ਦੇਹੋ ਨਾਮ ਤੁਪਕ ਕੇ ਹੋਤ ਹੈ ਚੀਨ ਚਤਰ ਜਿਤ ਲੇਹੋ ਪਈ ਭਾਨੀ ਆਦਿ ਕੀ ਕੀਜੈ ਰਿਪ ਪਦ ਤਾਕੇ ਅੰਤ ਪਣੀਜੈ ਸਭ ਸ੍ਰੀ ਨਾਮ ਕੇ ਜਾਣੋ ਜਾਵੈ ਭੇਦ ਕਛੂ ਨਾ ਨਾਹ ਦੋਹਰਾ ਆਦ ਭਾਨੀ ਸ਼ਬਦ ਕਹਿ ਰਿਪ ਪਦ ਅੰਤ ਬਖਾਨ ਨਾਮ ਸਗਲ ਸ੍ਰੀ ਕੇ ਲੀਜੋ ਸੋ ਕਾ ਪਛਾਨ ਅੜਿਲ आस होवनी शब्द उच्चारण कीजिया है सत्र शब्द को ताके अंत भणीजिया है सकल तुप के नाम चतुर जी जानिया है हो या के भीतर भेद नैक नहीं मानिया प्रभात हरण मुखते शब्दाद बखानिया है सत्र शब्द को ताके अंत परमानिया ताते उत्तर तुप के नाम भणीजिया हो या के भीतर भेद जान नहीं लीजिया सुख मन पद को मुख ते आद उचारिया सत्र शब्द को ताके अंत डारिया ਸਗਲ ਤੁਪਕੇ ਨਾਮ ਜਾਣ ਜੀ ਆਏ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਆ